ਉਹਨਾਂ ਨੂੰ ਸਾਰਾ ਕੁਝ ਪ੍ਰਾਪਤ ਹੋ ਗਿਆ ਜਿਨ੍ਹਾਂ ਨੇ ਆਪਣੇ ਸਤਿਗੁਰੂ ਨਾਲ ਨੈਣ ਲਗਾ ਲਏ ਨੇ ਜਿਨ੍ਹਾਂ ਆਪਣੇ ਸਤਿਗੁਰੂ ਦੇ ਪਰਮੇਸ਼ਰ ਜਾਣ ਕੇ ਦਰਸ਼ਨ ਪਾ ਲਏ ਨੇ ਇਹ ਦਰਸ਼ਨ ਦੇ ਵਾਸਤੇ ਗੱਲ ਕਹਿ ਰਹੇ ਨੇ ਭਈ ਇਹ ਜੀ ਸਭ ਤੋਂ ਸੁੰਦਰ ਚੀਜ਼ ਹੈ ਉਹ ਆਪਣੇ ਸਤਿਗੁਰੂ ਵਾਸਤੇ ਜਦ ਸੱਚੇ ਪਾਤਸ਼ਾਹ ਦੇਖਣਗੇ ਤੇ ਪਿਤਾ ਜੀ ਉਹ ਫਿਰ ਪ੍ਰਸੰਨ ਹੋਣਗੇ ਜਗ ਸਾਗਰ ਦੇ ਹੱਥ ਤਰਾਵੇਂ ਲੋ ਐਨੀ ਕੋਈ ਗੱਲ ਹੈ ਜਗਤ ਤੋਂ ਤਰਨ ਦੇ ਵਾਸਤੇ ਬੜਾ ਬੜਾ ਯਤਨ ਕਰਦੇ ਹਨ ਬੜੇ ਬੜੇ ਤਪੀਸਰ ਲੋਕ ਲੱਖਾਂ ਤੇ ਹਜ਼ਾਰਾਂ ਵਰੇ ਤਪ ਕਰਕੇ ਅਜੇ ਵੀ ਉਹਨਾਂ ਨੂੰ ਇਹ ਪਤਾ ਨਹੀਂ ਸੰਸਾਰ ਤੋਂ ਸਾਡਾ ਉਧਾਰ ਹੋਏਗਾ ਕਿ ਨਹੀਂ ਹੋਏਗਾ ਪਰ ਸਿੱਖ ਦੇ ਅੰਦਰ ਕੀ ਵਲਵਲ ਹੈ ਸਿੱਖ ਇਹ ਗੱਲ ਕਹਿ ਰਿਹਾ ਪਿਤਾ ਜੀ ਜਦੋਂ ਇਹ ਪਿਆਰੀ ਚੀਜ਼ ਸਾਗਰਾਂ ਚੰਨ ਨਮਸਕਾਰ ਕਰਾਂਗੇ ਨਾ ਉਹ ਫਿਰ ਖੁਸ਼ੀ ਹੋ ਕੇ ਵੇਖਣਗੇ ਤੇ ਜਦੋਂ ਖੁਸ਼ੀ ਹੋ ਕੇ ਦੇਖਣਗੇ ਸਾਡਾ ਭਲਾ ਹੋ ਜਾਏ ਸਾਡਾ ਸੰਸਾਰ ਤੋਂ ਉਧਾਰ ਹੋ ਜਾਏਗਾ ਲੋ ਐਨੀ ਗੱਲ ਨਾਲ ਉਧਾਰ ਹੋ ਜਾਏਗਾ ਤੇ ਉਹਦੇ ਦਿਲਨ ਦਾ ਹੈ ਉਧਾਰ ਵਾਸਤੇ ਆਪਣੇ ਮਨ ਨਾਲ ਜੋ ਕੀਤਾ ਜਾਏ ਪਰ ਸਤਿਗੁਰ ਦੀ ਬਖਸ਼ਿਸ਼ ਜਿਹੜੀ ਹੈ ਉਹ ਸਿੱਖ ਦੱਸ ਰਿਹਾ ਹੈ ਵੀ ਇਉਂ ਸਾਡਾ ਭਲਾ ਹੋਏਗਾ ਸੁਨ ਸਾਧੂ ਨਿਜ ਨੰਦਨ ਬੈਨ ਉਹ ਸਾਧੂ ਪਿਤਾ ਨੇ ਜਦੋਂ ਆਪਣੇ ਪੁੱਤਰ ਦੇ ਪਿਆਰ ਤੇ ਸ਼ਰਧਾ ਤੇ ਖਿੱਚ ਵਾਲੇ ਪ੍ਰੀਤ ਤੇ ਸੋਭਾ ਤੇ ਸੁਭਾਏ ਮਾਨ ਵਾਲੇ ਦਿਲ ਨੂੰ ਮੋਹ ਲੈਣ ਵਾਲੇ ਐਸੇ ਬਚਨ ਸੁਨੇ ਕਰਤ ਧਿਆਨ ਗੁਰਮੁੰਦਤ ਨੈਣ ਫਿਰ ਕੀ ਹੈ ਯਾ ਤੇ ਸੀ ਅੱਗੇ ਪਰ ਇਹ ਹੁਣ ਸਤ ਸੰਗ ਹੋ ਗਈ ਆ ਨਾ ਸੱਚ ਦਾ ਪਿਆਰ ਕਰਨਾ ਜ ਸੁਣਿਆ ਤੇ ਆਪਣੇ ਪੁੱਤ ਵੱਲ ਵੇਖਿਆ ਤੇ ਸਤਿਗੁਰੂ ਨਾਲ ਹੋਰ ਧਿਆਨ ਜੁੜ ਗਿਆ ਅੱਖਾਂ ਬੰਦ ਕੀਤੀਆਂ ਉਸ ਮੋਹਣੀ ਮੂਰਤ ਉਹ ਸਾਹਮਣੀ ਸੂਰਤ ਤਾਨੋ ਖਾਨ ਜਿਹੜੀਆਂ ਦੇ ਕਰਕੇ ਸਤਿਗੁਰੂ ਦੇ ਕਰਕੇ ਦੇਖ ਰਹੀਆਂ ਤਾਨੋ ਕੰਨ ਹਨ ਜਿਹੜੇ ਸਤਿਗੁਰੂ ਦੇ ਬਚਨ ਸੁਣਦੇ ਹਨ ਤਾਨੋ ਜ਼ਬਾਨ ਹੈ ਜਿਹੜੀ ਸਤਿਗੁਰੂ ਦੀ ਸਿਫਤ ਕਰਦੀ ਹੈ ਮਨ ਤੇ ਤਨ ਕਰਕੇ ਤੋ ਖਿਆਲ ਕਰਨਾ ਸਾਧ ਸੰਗਤ ਜੀ ਇਸ ਤਰ੍ਹਾਂ ਸਤਿਗੁਰ ਦਾ ਪਿਆਰ ਛਲਕਣ ਲੱਗ ਗਿਆ ਹਿਰਦੇ ਵਿੱਚ ਬੜੀ ਸ਼ਰਧਾ ਦੇ ਭਾਵਨਾ ਇੱਕਦਮ ਜ਼ਿਆਦਾ ਹੋ ਗਈ ਹੈ ਅੱਖਾਂ ਮੀਟੀਆਂ ਤੇ ਸਤਿਗੁਰ ਦਾ ਧਿਆਨ ਧਰਿਆ ਉਹਨੂੰ ਉੱਠ ਲਗੇ ਕਾਟ ਬੇ ਲਕਰੀ ਫਿਰ ਵਿਹਾਰ ਕਰਨਾ ਹੀ ਹੈ ਘਾਰੇ ਫਿਰ ਦੂਆ ਪਿਓ ਪੁੱਤਰਾ ਫੜ ਲੈ ਹਨ ਤੇ ਉਸ ਲੱਕੜੀ ਤੇ ਠਾ ਠਾ ਕਰਕੇ ਲੱਗੇ ਹਨ ਮਾਰਨ ਰਤਮਨ ਪੀਵੇ ਟੇਕ ਸੁਪਕਰੀ ਪਰ ਇਹ ਦਿਲ ਵਿੱਚ ਭਰੋਸਾ ਰੱਖਿਆ ਸਿਦਕ ਦੇ ਨਾਲ ਪਰ ਅਸੀਂ ਪਹਿਲਾਂ ਨਹੀਂ ਜਲ ਛਕਣਾ ਇਹ ਪੂਰਨ ਅੰਦਰ ਇਹ ਨਹੀਂ ਵੀ ਚਲੋ 10 ਮਿੰਟ 15 ਮਿੰਟ ਤਾਂ ਰੱਖ ਲਿਆ ਜਾਂ ਘੰਟਾ ਦੋ ਘੰਟੇ ਫੇ ਪਿਆਰ ਲੈ ਕੋਈ ਜੀ ਸਦਲਾ ਕੋਲ ਕਿਹੜਾ ਪਾਣੀ ਘੱਟ ਹੈ ਬੜੇ ਸੇਵਕਨ ਦੇ ਜਲ ਛਕਾਉਣ ਵਾਲੇ ਕਈ ਤਰ੍ਹਾਂ ਦੇ ਖਿਆਲ ਆ ਸਕਦੇ ਹਨ ਜਦੋਂ ਢਿੱਲਾ ਹੋਏ ਮਨ ਤੇ ਜਦੋਂ ਅੰਦਰ ਪੂਰਨ ਇੱਕ ਥਾਂ ਤੇ ਟਿਕ ਜਾਏ ਤੇ ਫਿਰ ਇਹਦੇ ਸਾਹਮਣੇ ਕੋਈ ਵਸਤੂ ਨਹੀਂ ਜਿਹੜੀ ਕੋਈ ਅੱਗੋਂ ਅਟਕਾ ਪਾ ਸਕੇ ਮਨ ਦੀ ਗੱਲ ਹੈ ਮਨ ਡਿੱਗ ਪਿਆ ਮਨ ਲਾ ਪੈ ਗਿਆ ਕਬੀਰ ਜੀ ਨੂੰ ਪੁੱਛਿਆ ਵੀ ਤੂੰ ਹੁਣ ਮਰ ਜਾਣਾ ਤੇਰੇ ਤੇ ਹੱਥ ਪੈਰ ਜਿਹੜੇ ਸੰਗਲ ਜਿਹੜੇ ਹਨ ਉਹ ਬੱਧੇ ਹੋਏ ਹਨ ਤੈਨੂੰ ਇਹ ਦੂਗੇ ਜਲ ਵੀ ਫੁੱਟ ਦੇਣਾ ਤੇ ਤੈਨੂੰ ਕਿਹੜਾ ਐਸ ਜਿਹੜਾ ਬਚਾਉਣ ਵਾਲਾ ਤੇ ਤੂੰ ਡਰਦਾ ਕਿਉਂ ਨਹੀਂ ਉਹ ਗੱਲ ਕਹਿ ਰਿਹਾ ਗੰਗ ਸਹਿਨ ਗੈਰ ਗੰਭੀਰ ਜੰਜੀਰ ਫਾਂਦ ਕਰ ਖੜੇ ਪਰ ਕਬੀਰ ਓਏ ਮਨ ਨਹੀਂ ਡਿੱਗੇ ਮੇਰੇ ਸੀ ਨੂੰ ਦੇਖ ਕੇ ਕੀ ਕਰੋਗੇ ਮੇਰੇ ਸੀ ਨੂੰ ਡਿੱਗਣ ਲੱਗਿਆ ਦੇਖਿਆ ਕੋਈ ਨਹੀਂ ਤੁਹਾਨੂੰ ਤੁਹਾਡੇ ਹੱਥ ਚ ਆਉਣਾ ਓਏ ਉਦੋਂ ਮੇਰਾ ਕੁਝ ਖਰਾਬ ਹੋਣਾ ਕੰਮ ਜਿੱਦਨ ਮੇਰਾ ਮਨ ਡਿੱਗ ਪਿਆ ਜਦ ਮੇਰੇ ਮਨ ਵਿੱਚ ਮੇਰੇ ਸਤਿਗੁਰੂ ਪਰਮੇਸ਼ਰ ਵਾਸਤੇ ਮੇਰੇ ਸਤਿਗੁਰ ਦੇ ਚਰਨ ਜਿਹੜਾ ਮੇਰੇ ਹਿਰਦੇ ਵਿੱਚ ਹਨ ਉਹਨਾਂ ਨਾਲ ਮੇਰਾ ਮਨ ਜੁੜਿਆ ਹੋਇਆ ਉਹ ਕੋਈ ਐਸੀ ਤਾਕਤ ਨਹੀਂ ਜਿਹਨੂੰ ਇਹ ਤੇ ਆ ਥੋੜੀ ਜੀ ਗੱਲ ਹੈ ਕਿ ਸਮਾਨ ਤੋਂ ਸੁਰ ਦੇ ਤੱਕ ਮਨਾ ਵਾਲ ਨਹੀਂ ਗਾ ਸਕਦਾ ਲਿਖਿਆ ਗੁਰਬਾਣੀ ਚ ਜਾਮ ਗੁਰੂ ਹੈ ਵਲ ਲੱਖ ਪਾਹੇ ਕਿਆ ਕੀ ਸਤਿਗੁਰੂ ਦੀ ਬਖਸ਼ਿਸ਼ ਸਤਿਗੁਰੂ ਦਾ ਹੱਥ ਹੋਵੇ ਸਿੱਖ ਵੱਲ ਲੱਖ ਬਾਹਾਂ ਵਿੱਚ ਲੱਖ ਤਲਵਾਰਾਂ ਹੋਣ ਤੇ ਉਹ ਮਾਰਨ ਵਾਸਤੇ ਤਿਆਰ ਹੋਣ ਪਰ ਸਰੀਰ ਦਾ ਤਾਂ ਕੀ ਹੈ ਬਾਲ ਨਾ ਬੰਕਾ ਕਰ ਸਕੇ ਅਵੇਂ ਸਭ ਜਗ ਵੈਰ ਇੱਕ ਨਹੀਂ ਸਭ ਜਗਤ ਪਤਾ ਨਹੀਂ ਕਿੰਨੀ ਦੁਨੀਆ ਦੀ ਗਿਣਤੀ ਹੈ ਸਾਰੇ ਵੈਰੀ ਹੋ ਜਾਣ ਜਿਵੇਂ ਪ੍ਰਲਾਦ ਦੇ ਸਾਰੇ ਵੈਰੀ ਸਨ ਨਾ ਅਗ ਵਿੱਚ ਸੜਿਆ ਸੀ ਤੇ ਨਾ ਪਾਣੀ ਡੁੱਬਿਆ ਸੀ ਤੇ ਨਾ ਤਲਵਾਰ ਇਸ ਨੂੰ ਮਾਰ ਸਕੀ ਸੀ ਨਾ ਧੜ ਤੇ ਪਹਾੜਾ ਤੋਂ ਕੱਖ ਵਿਗੜਿਆ ਸੀ ਉਹਦਾ ਕਿਉਂਕਿ ਉਹਦੇ ਅੰਦਰ ਸੱਜਣ ਦਾ ਪਿਆਰ ਸੀ ਉਸ ਪਿਆਰ ਦੀ ਉਸ ਬੱਚੇ ਕੋਲ ਸਿੱਖਿਆ ਲੈ ਲਈਏ ਕਿ ਉਸ ਬੱਚੇ ਨੇ ਕਿੱਡਾ ਵੱਡਾ ਪਾਠ ਦਾ ਕੀਤਾ ਤੇ ਅਸੀਂ ਸਿਆਣੇ ਆ ਤੇ ਉਦੋਂ ਜ਼ਿਆਦਾ ਹੀ ਸਾਡੇ ਅੰਦਰ ਚਾਹੀਦਾ ਪਿਆਰ ਤੋ ਖਿਆਲ ਕਰਨਾ ਇਸ ਤਰ੍ਹਾਂ ਮਨ ਜਿਹੜਾ ਸੀ ਉਹ ਇਸ ਤਰ੍ਹਾਂ ਟਿਕਿਆ ਹੋਇਆ ਉਹਦੇ ਕੋਈ ਤਬਦੀਲੀ ਨਹੀਂ ਆਈ ਭਾਵੇਂ ਗਰਮੀ ਭਾਵੇਂ ਕੁਛ ਹੈ ਘਰੀ ਬਤਾਏ ਤ੍ਰਿਖਾਤਰ ਹੋਏ ਪਰ ਉਹ ਅੰਦਰ ਵਿਸ਼ਵਾਸ ਹੈ ਵੀ ਜਲ ਛਕਾ ਕੇ ਛਗਣਾ ਹੈ ਤੇ ਉਹ ਸਵਾਸ ਦੀ ਗਰਮੀ ਦਾ ਉਹਦੇ ਨਾਲ ਨਾਲੇ ਮਿਹਨਤ ਕਰ ਰਹੇ ਹਨ ਪਿਆਸ ਬੜੀ ਲੱਗੀ ਹੋਈ ਹੈ ਹੁਣ ਹਟਤਾ ਹੈ ਆਏ ਮਿਲ ਤੋਏ ਫੇਰ ਕੀ ਹੈ ਕੰਮ ਨਹੀਂ ਹੁੰਦਾ ਪਿਆ ਕਿਉਂਕਿ ਪਿਆਸ ਦੇ ਨਾਲ ਜੀ ਘਬਰਾ ਰਿਹਾ ਤੇ ਘਵਾਰਾ ਮਾਰਨਾ ਛੱਡ ਦਿੱਤਾ ਤੇ ਦੋਵੇਂ ਪਿਓ ਪੁੱਤਰ ਅੱਗੇ ਇਧਰ ਪਹੁੰਚ ਗਏ ਹਨ ਜਦ ਸਾਧੂ ਨੇ ਹੱਥ ਲਗਾਇਓ ਪਹਿਲਾਂ ਸ਼ਾਇਦ ਦਿਲ ਵਿੱਚ ਆਇਆ ਨਾ ਵੀ ਐਵੇਂ ਆਖਦਾ ਜਦੋਂ ਆਪ ਸਾਧੂ ਨੇ ਜਾ ਕੇ ਹੱਥ ਲਾਇਆ ਨਾ ਉਸੇ ਜਲ ਨੂੰ ਜਲ ਕੂਨਾ ਇਤਸ਼ੈ ਲਾਇਓ ਉਹ ਜਲ ਦਾ ਭਾਂਡਾ ਕੂਨਾ ਜਿਹੜਾ ਸੀ ਨਾ ਉਹ ਬਹੁਤ ਠੰਡਾ ਲੱਗਾ ਸਾਧੂ ਨੂੰ ਵੀ ਬਹੁਤ ਠੰਡਾ ਲੱਗਾ ਚਾਹੇ ਤੋ ਹਤੋ ਪ੍ਰਿਆ ਪੁੱਤਰ ਪਿਆਵਨ ਸਾਧ ਸੰਗ ਜੀ ਚਾਹੁੰਦਾ ਸੀ ਕਿ ਚਲੋ ਮੈਂ ਨਹੀਂ ਛਕਦਾ ਤੇ ਪੁੱਤਰ ਨੂੰ ਪਿਆਰ ਨਾਲ ਘਬਰਾਇਆ ਹੋਇਆ ਤੇ ਇਹ ਚਾਹੁੰਦਾ ਸੀ ਮੈਂ ਛੇਤੀ ਨਾਲ ਪਿਆ ਦਿਆਂ ਤਪਤ ਤਰਖਾਤਰ ਹਿਤ ਹਟਾਵਨ ਉਹ ਜਿਹੜੀ ਤਪਤ ਲੱਗ ਗਈ ਸੀ ਬੜੀ ਪਿਆਸ ਲੱਗ ਗਈ ਸੀ ਉਹਨੂੰ ਦੂਰ ਕਰਨ ਦੇ ਵਾਸਤੇ ਜਲ ਜਿਹੜਾ ਉਹ ਪਿਆਣ ਲੱਗਾ ਲੱਗ ਗਲ ਸੀਤਲ ਦੇ ਵਿਚਾਰਾ ਹੁਣ ਆਪ ਹੱਥ ਲਾਇਆ ਹੱਥ ਲਾ ਕੇ ਤੇ ਕੀ ਦਿਲ 'ਚ ਵਿਚਾਰ ਕੀਤਾ ਮਤਵੰਤ ਸੁਤ ਸਾਚ ਉਚਾਰਾ ਦਿਲ ਵਿੱਚ ਆਖਿਆ ਜ਼ੁਬਾਨ ਤੋਂ ਵੀ ਕਿਹਾ ਮੇਰਾ ਪੁੱਤਰ ਤੇ ਬਹੁਤ ਭਾਗ ਵਾਲਾ ਹੈ ਬੜੀ ਅਕਲ ਵਾਲਾ ਹੈ ਬੜੀ ਉੱਚੀ ਮਤ ਵਾਲਾ ਹੈ ਵਾਕਈ ਨੇ ਸੱਚ ਆਖਿਆ ਵੀ ਜਲ ਐਡਾ ਠੰਡਾ ਜਿਹੜਾ ਸਾਡੇ ਪੀਣ ਵਾਲਾ ਨਹੀਂ ਗੁਰ ਲਾਇਕ ਨਿਚਿਆ ਬਸ ਐਸਾ ਉਹ ਪਿਆਰ ਦਾ ਬਚਨ ਕੀਤਾ ਪੁੱਤਰ ਨੇ ਪਿਓ ਵੀ ਨਹੀਂ ਕੱਟ ਸਕਿਆ ਅੱਖ ਲੰਗਾ ਠੀਕ ਹੈ ਇਹ ਜਲ ਬੜਾ ਸੋਹਣਾ ਸੀਤਲ ਹੈ ਤੇ ਸਦਨਾ ਦੇ ਲਾਇਕ ਹੈ ਉਹ ਆਣ ਕਰ ਪੀਵੇ ਤਾਂ ਕਹਾ ਅੱਖ ਲੰਗਾ ਪੁੱਤਰ ਤੂੰ ਜਿਹੜੀ ਗੱਲ ਕੀ ਜਲ ਥੱਲੇ ਦੀ ਇਹ ਠੀਕ ਹੈ ਪਰ ਪੁੱਤਰ ਸੱਜੇ ਪਾਤਸ਼ਾਹ ਐ ਸਰਦੀ ਤਪਦੀ ਦੁਪਹਿਰ ਵਿੱਚ ਕਿਸ ਤਰ੍ਹਾਂ ਆ ਕੇ ਜਲ ਛਕਣਗੇ ਇਹ ਤੇ ਵਿਚਾਰ ਕਰ ਕੁਛ ਜਲ ਕੋ ਤਜ ਬੈਠਿਓ ਸਤਪਾਸ ਇੰਨੀ ਗੱਲ ਕਹਿ ਕੇ ਪਿਓ ਆਪਣੇ ਪੁੱਤਰ ਦੇ ਕੋਲ ਬੈਠ ਗਿਆ ਜਲ ਉੱਥੇ ਜਿਹੜਾ ਉੱਤੇ ਲੱਗਾ ਹੋਇਆ ਲਾਗੀ ਬਹੁਤ ਨੂੰ ਕੋ ਪਿਆਸ ਪਿਆਸ ਲੱਗੀ ਹੋਈ ਹੈ ਸਰੀਰ ਕਰਕੇ ਤੇ ਜਲਦੀ ਪਿਆਸ ਲੱਗੀ ਹੈ ਤੇ ਮਨ ਕਰਕੇ ਦਰਸ਼ਨ ਦੀ ਪਿਆਸ ਲੱਗੀ ਹੋਈ ਹੈ ਇਹ ਪਿਆਸ ਨੂੰ ਪਤਾ ਨਹੀਂ ਕਿਹੜੀ ਪ੍ਰਬਲ ਹੈ ਜਿਹਦੇ ਵੱਲ ਮਨ ਟਿਕਿਆ ਹੋਇਆ ਉਹ ਪ੍ਰਬਲ ਹੈ ਜਿੱਥੇ ਸਰੀਰ ਕਰਕੇ ਤੇ ਆਪ ਪਿਆਸ ਲੱਗੀ ਆ ਪਰ ਮਨ ਦੀ ਪਿਆਸ ਬੜੀ ਜ਼ਿਆਦਾ ਹੈ ਸਸਕ ਕੰਠ ਮੁਖ ਉਸਤ ਭੈ ਸਾਸ ਦੀ ਗੱਲ ਜਿਹੜਾ ਇਹ ਤੇ ਸੁੱਕ ਗਿਆ ਹੋਰ ਜਿਹੜੇ ਹਨ ਇਹ ਵੀ ਸੁਖੁਸ਼ਕ ਹੋ ਗਏ ਹਨ ਰਸਨਾ ਚਲਤ ਨ ਬਹੁ ਮੁਰਝੈ ਜ਼ੁਬਾਨ ਜਿਹੜੀ ਉਹ ਮੂੰਹ ਵਿੱਚ ਫਿਰਦੀ ਨਹੀਂ ਤੇ ਕੋਈ ਗੱਲ ਜਿਹੜੀ ਇਹ ਚੰਗੀ ਤਰ੍ਹਾਂ ਨਹੀਂ ਹੁੰਦੀ ਇੰਨੀ ਕੋਈ ਪਿਆਸ ਲੱਗੀ ਹੋਈ ਹੈ ਸਨੇ ਸਨੇ ਤਦ ਨੀਠਾ ਨੀਠ ਹੌਲੀ ਹੌਲੀ ਦੋਵੇਂ ਪਿਓ ਪੁੱਤਰ ਬੋਲੇ ਦਿਸ਼ਨ ਚਲਾਵੇ ਦੀਠ ਵੇਖਦੇ ਹਨ ਅੰਦਰ ਹੈ ਨਾ ਬਣਿਆ ਹੋਇਆ ਉਸ ਤਰ੍ਹਾਂ ਦਾ ਤੇ ਫਿਰ ਉਹ ਤਾਂ ਤਿਆਰ ਕਰਕੇ ਤੇ ਚਾਰ ਫਰੇ ਦੇਖਦੇ ਆਂ ਵੀ ਸ਼ਾਇਦ ਹੁਣੇ ਆ ਜਾਣ ਇਸ ਤਰ੍ਹਾਂ ਪਿਆਸ ਲੱਗੀ ਹੋਈ ਹੈ ਤੇ ਜਲ ਪੀਂਦੇ ਨਹੀਂ ਖਦੂਰਾਂ ਦੀ ਉਡੀਕ ਕਰਕੇ ਤੇ ਉਤਾ ਹੋ ਕੇ ਵੇਖਦੇ ਹਨ ਸਤਗੁਰ ਡਾਡਰੌਲੀ ਡੇਰਾ ਸਾਧ ਸੰਗਤ ਜੀ ਇਧਰੋਂ ਸੱਚੇ ਪਾਤਸ਼ਾਹ 30 ਮੀਲ ਤੇ ਡਰੌਲੀ ਨਗਰ ਵਿੱਚ ਡੇਰਾ ਸਤਗੁਰਾਂ ਦਾ ਇਸ ਕੋਸ ਕੋ ਪੰਥ ਕਨੇਰਾ 30 ਕੋ ਹੈ 45 ਮੀਲ ਦਾ ਇਹ ਫਾਸਲਾ ਹੈ ਇਸ ਜਗ੍ਹਾ ਤੋਂ ਜਿੱਥੇ ਬੈਠੇ ਹਾਂ ਰਹਿ ਸਮੇਂ ਇਸ ਮਕਾਮ ਬਸਾਲਾ ਸਾਧ ਸੰਗਤ ਦੁਪਹਿਰ ਦਾ ਸਮਾਂ ਗਰਮੀ ਜਿਹੜੀ ਹੈ ਉਹ ਤਪਸ਼ ਬਹੁਤ ਪੈ ਰਹੀ ਹੈ ਕਿਮ ਅਬ ਇਹ ਹੈ ਗੁਰੂ ਕਿਰਪਾਲਾ ਕਹਿੰਦਾ ਪਿਓ ਕਹਿੰਦਾ ਪੁੱਤਰ ਐਨੀ ਗਰਮੀ ਦੇ ਵਿੱਚ ਉਹ ਕਿਰਪਾਲ ਸੱਚੇ ਪਾਤਸ਼ਾਹ ਸਤਿਗੁਰੂ ਗਰੀਬ ਨਵਾਬ ਹਰਗੋਬਿੰਦ ਸਾਹਿਬ ਜੀ ਪੁੱਤਰ ਕਿਸ ਤਰ੍ਹਾਂ ਹੋਣਗੇ ਇਸ ਵੇਲੇ ਸਭ ਰੂਪ ਪਿਤਾ ਪਿਤ ਕੋ ਸਮਝਾਇਓ ਸਾਧ ਸੰਗਤ ਜੀ ਪਿਤਾ ਦੇ ਗੱਲ ਵਿੱਚ ਪਿਤਾ ਦੀ ਅਵਸਥਾ ਜਿਹੜੀ ਇਸ ਤਰ੍ਹਾਂ ਵੀ ਕਿਵੇਂ ਆਉਣਗੇ ਤੇ ਪੁੱਤਰ ਹੁਣ ਆਪਣੇ ਪਿਓ ਨੂੰ ਇਹ ਗੱਲ ਸਮਝਾਉਂਦਾ ਪਿਤਾ ਜੀ ਜਰਾ ਸੁਣੋ ਖਿਆਲ ਨਾਲ ਸੰਸਾਨ ਕਰਨ ਬਣ ਆਇਓ ਪਿਤਾ ਜੀ ਇਹ ਸੰਸਾ ਜਿਹੜਾ ਨਾ ਸਿੱਖ ਵਾਸਤੇ ਇਸ ਤਰ੍ਹਾਂ ਦਾ ਸੰਸਾ ਕਰਨਾ ਭਈ ਦੂਰ ਹੈ ਤੇ ਅਸੀਂ ਦੂਰ ਆ ਇਹ ਗੱਲ ਜਿਹੜੀ ਹੈ ਇਹ ਨਹੀਂ ਚਾਹੀਦੀ ਇਹਨਾਂ ਦਿਲ ਵਿੱਚ ਇਉਂ ਬਰੀਕੀ ਸੋਚਣੀ ਚਾਹੀਦੀ ਹੈ ਇਸ ਤਰ੍ਹਾਂ ਕਬਰਾਨਾ ਨਹੀਂ ਚਾਹੀਦਾ ਸਰਬ ਸ਼ਕਤ ਮਾਲਕ ਗੁਰੂ ਪੂਰਾ ਸਾਡਾ ਤੇ ਸਤਿਗੁਰੂ ਸਾਰੀ ਸ਼ਕਤੀ ਵਾਲਾ ਹੈ ਪੂਰਨ ਹੈ ਉਹਦੇ ਵਿੱਚ ਕੋਈ ਜਗ੍ਹਾ ਐ ਜਿੱਥੇ ਪਹੁੰਚ ਨਹੀਂ ਸਕਦਾ ਤੇ ਉਹ ਸਮਰੱਥ ਹੈ ਜਹ ਸਿਮਰੈ ਸਭ ਜਾਨ ਹਜੂਰਾ ਜਿੱਥੇ ਵੀ ਕੋਈ ਉਸ ਨੂੰ ਸਿਮਰਦਾ ਹੈ ਤੇ ਹਾਜ਼ਰ ਨਾਜ਼ਰ ਜਾਣੇ ਤੇ ਸਤਿਗੁਰੂ ਸਦਾ ਹੀ ਹਾਜ਼ਰ ਨਾਜ਼ਰ ਹੈ ਅਮਰੋ ਪ੍ਰੇਮ ਪ੍ਰਾਣ ਨਿਰਵਾਹ ਹੈ ਪਿਤਾ ਜੀ ਸਾਡਾ ਪ੍ਰੇਮ ਜਿਹੜਾ ਨਾ ਉਹ ਦੇਖ ਕੇ ਜੂ ਨਿਰਭਾਉਣਗੇ ਜ਼ਰੂਰ ਉਹ ਉਹਨਾਂ ਚਿਤ ਚ ਪਾਏਗਾ ਤੇ ਬਖਸ਼ਿਸ਼ ਕਰਨਗੇ ਪਾਣ ਕਰੇ ਲਾਇਕ ਨਿਜ ਚਾਹੇ ਉਹ ਦੇਖਣਗੇ ਇਹ ਜਲ ਹੈ ਉਹਨਾਂ ਦੇ ਵਾਸਤੇ ਜਦੋਂ ਵੇਖਣਗੇ ਨਾ ਵੀ ਮੇਰੇ ਲਾਇਕ ਜਲ ਹੈ ਉਹ ਜ਼ਰੂਰ ਆ ਕੇ ਛਗਣਗੇ ਇਉਂ ਕਹਿ ਗਏ ਕਾਰ ਕੋ ਕਰਬੇ ਪੁੱਤਰ ਨੇ ਇਹ ਗੱਲ ਪਿਤਾ ਨੂੰ ਆਖੀ ਏ ਫਿਰ ਦੋਵੇਂ ਉੱਠ ਬੈਠੇ ਹਨ ਫਿਰ ਲੱਗੇ ਕੰਮ ਕਰਨ ਕਰੀ ਨ ਗਈ ਹਟੇ ਪੁਨ ਪਰਦੇ ਪਰ ਭਾਈ ਜਲ ਤੋਂ ਬਗੈਰ ਇੰਨੀ ਪਿਆਸ ਲੱਗੀ ਏ ਕੰਮ ਨਹੀਂ ਹੋ ਰਿਹਾ ਤੇ ਇੱਕ ਅਦ ਘੁਆੜਾ ਮਾਰਿਆ ਫਿਰ ਸਰੀਰ ਜਿਹੜਾ ਉਹ ਕੰਮ ਨਹੀਂ ਕਰ ਰਿਹਾ ਫਿਰ ਛੱਡ ਦਿੱਤਾ ਕੰਮ ਪੈਤਰ ਖਾਤਰ ਲੱਕੜੀ ਕਾਟੀ ਤੇ ਜਿੰਨੀ ਕੋ ਹੋਈ ਮਿਹਨਤ ਕੀਤੀ ਹੁਣ ਹੁੰਦੀ ਕੋਈ ਨਹੀਂ ਸੁੱਕੇ ਹੋਠ ਲਾਗ ਮੁਖ ਲਾਤੀ ਸਾਸਨ ਜੀ ਹੋਰ ਸੁੱਕੇ ਹਨ ਤੇ ਉਹਦਾ ਥੁੱਕ ਜਿਹੜਾ ਉਹ ਜੋ ਹੈ ਥੋੜਾ ਬਹੁਤਾ ਉਹ ਵੀ ਸਾਰਾ ਸੁੱਕ ਗਿਆ ਅਤ ਪੀਤਲ ਜਲ ਉੱਤਮ ਜਾਨ ਦਿਲ ਵਿੱਚ ਕੀ ਹੈ ਜਲ ਬੜਾ ਠੰਡਾ ਹੈ ਤੇ ਬੜਾ ਪਿਆਰਾ ਜਲ ਹੈ ਸਧੂਆਂ ਦੇ ਵਾਸਤੇ ਹੈ ਚਾਹਤ ਕਰਾਇਓ ਸ੍ਰੀ ਤਿਸ ਗੁਰਪਾਨ ਚਾਹੁੰਦੇ ਹਨ ਪਿਓ ਪੁੱਤਰ ਸੱਚੇ ਪਾਤਸ਼ਾਹ ਗਰੀਬ ਨਾਜ ਜੀ ਜਲ ਛਕਣ ਤੇ ਫਿਰ ਆਪਾਂ ਛਕਾਂਗੇ ਕਿਨ ਬਦਨ ਮਨ ਉਮਰ ਉਮੰਗ ਬਡੇਰੀ ਸਰੀਰ ਜਿਹੜਾ ਹੈ ਉਹਦੇ ਵਿੱਚ ਤੇ ਪਿਆਸ ਦੇ ਨਾਲ ਤੇ ਲੋਹ ਦੇ ਨਾਲ ਬੜਾ ਹੋਰ ਤਰ੍ਹਾਂ ਲੱਗਦਾ ਨਿਰਵਲ ਜਾਪਦਾ ਪਿਆ ਪਰ ਅੰਦਰ ਜਿਹੜੀ ਤਾਕਤ ਹੈ ਉਹ ਉਹ ਘੜੀ ਘੜੀ ਵੱਧ ਰਹੀ ਹੈ ਜ਼ਿਆਦਾ ਹੋ ਰਹੀ ਹੈ ਅੰਦਰੋਂ ਪਿਤਾ ਪੁੱਤਰ ਵਿਆਕੁਲ ਤਿਸ ਬੇਰੀ ਦੋਵੇਂ ਪਿਓ ਪੁੱਤਰ ਸਦਨਾ ਦਾ ਰਸਤਾ ਵੇਖ ਰਹੇ ਹਨ ਤੇ ਵਿਆਕਲ ਹੋ ਗਏ ਹਨ ਸ੍ਰੀ ਹਰਗੋਬਿੰਦ ਮੰਦਰ ਅੰਦਰ ਇਧਰ ਸੱਚੇ ਪਾਤਸ਼ਾਹ ਡਰੋਲੀ ਵਿੱਚ ਗਰੀਬ ਨਵਾਜ ਜੀ ਮੰਦਰ ਦੇ ਅੰਦਰ